ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਬੀਬੀ ਤਰਕਸ਼ੀਲ ਕੌਰ ਇੱਕ ਪਰਿਵਾਰ ਦੇ ਬੰਦਿਆਂ ਨੇ ਇੱਕ ਕੀਮਤੀ ਮਹੱਲ ਬਣਾਇਆ ਉਸ ਨੂੰ ਬਣਾਉਣ ਲਈ ਆਪਣੀ ਸਾਰੀ ਪੂੰਜੀ ਅਤੇ ਜਵਾਨੀ ਦਾ ਤੇ ਲਾ ਦਿੱਤੀ ਸਭ ਕੁਝ ਵਾਰ ਕੇ ਉਸਨਾਂ ਨੇ ਬੜਾ ਸੁੰਦਰ ਮਹੱਲ ਬਣਾਇਆ ਤੇ ਆਪਣੀ ਬੁੱਧੀ ਨਾਲ ਉਸ ਮਹੱਲ ਨੂੰ ਅੰਦਰੋਂ ਸਜਾਇਆ ਸ਼ਿੰਗਾਰਿਆ ਤੇ ਉਸ ਦੀ ਹਿਫਾਜ਼ਤ ਲਈ ਦੁਸ਼ਮਣਾਂ ਨਾਲ ਟੱਕਰ ਲਈ ਤੇ ਇਸ ਨਾਲ ਸਾਰੇ ਪਰਿਵਾਰ ਦਾ ਨਾਂ ਰੋਸ਼ਨ ਹੋ ਗਿਆ ਮਹੱਲ ਦੀਆਂ ਤਾਰੀਫਾਂ ਹੋਣ ਲੱਗੀਆਂ ਜਦ ਅਮਨ ਚੈਨ ਹੋ ਗਿਆ ਪਰਿਵਾਰ ਸੁਖ ਸ਼ਾਂਤੀ ਨਾਲ ਰਹਿਣ ਲੱਗ ਪਿਆ ਤਾਂ ਕੁਝ ਦੇਰ ਪਿੱਛੋਂ ਉਮਰ ਦੇ ਤਕਾਜ਼ੇ ਨਾਲ ਪਰਿਵਾਰ ਦੇ ਜੀਵ ਵੀ ਸੁਸਤ ਹੋ ਗਏ ਢਿੱਲ ਵੀ ਵਰਤੀ ਗਈ ਤੇ ਮਹੱਲ ਦਾ ਮੂੰਹ ਵੀ ਕੱਟ ਗਿਆ ਦੂਸਰੀ ਤੀਸਰੀ ਪੁਸ਼ਤ ਵਿੱਚੋਂ ਇੱਕ ਨਵੀਂ ਨੋਹ ਘਰ ਵਿੱਚ ਆ ਗਈ ਉਸਨੇ ਪਰਿਵਾਰ ਦੇ ਗੌਰਵਮਈ ਪਿਛੋਕੜ ਦਾ ਪਤਾ ਲਗਾਇਆ ਅਤੇ ਘਰ ਦੀ ਹਾਲਤ ਦੇਖੀ ਆਖਰ ਘਰ ਦੀ ਸਫਾਈ ਦਾ ਬੀੜਾ ਚੁੱਕ ਲਿਆ ਬੌਕਰ ਲਾਈ ਜਾਲੇ ਝਾੜੇ ਫਰਸ਼ ਧੋਇਆ ਪਰਦੇ ਸਾਫ਼ ਕੀਤੇ ਘਰ ਫਿਰ ਲਿਸ਼ਕਣ ਲੱਗ ਪਿਆ ਨਵੀਂ ਆਈ ਨੂੰ ਦਾ ਇਕੱਲੀ ਦਾ ਦਿਲ ਨਾ ਲੱਗੇ ਨਾਲੇ ਕੁਝ ਘਰ ਵਿੱਚ ਨਵਾਂ ਕਰਨ ਨੂੰ ਜੀ ਚਾਇਆ ਤਾਂ ਗਵਾਂਡਿਆਂ ਦੀ ਨੂੰਹ ਨਾਲ ਪਿਆਰ ਪਾ ਲਿਆ ਕੁਝ ਪਹਿਲਾਂ ਹੀ ਨੂੰਹ ਦਾ ਨੱਕ ਉੱਚਾ ਸੀ ਕੁਝ ਗਵਾਂਡਣ ਸਹੇਲੀ ਦੀ ਸੰਗਤ ਆਖਿਰ ਇੱਕ ਦਿਨ ਆਇਆ ਕਿ ਘਰ ਦੀ ਨੂੰਹ ਮੂੰਹ ਫਟ ਹੋ ਗਈ ਘਰ ਦੇ ਮਾਲਕ ਨੂੰ ਕਹਿਣ ਲੱਗੀ ਤੁਸੀਂ ਸਾਰੇ ਬੇਵਕੂਫ ਹੋ ਨਾ ਤੁਹਾਨੂੰ ਖਾਣ ਦਾ ਸੌਰ ਨਾ ਪਹਿਨਣ ਦਾ ਸੌਰ ਤੁਹਾਡੇ ਬਜ਼ੁਰਗਾਂ ਦਾ ਮਹਲ ਤਾਂ ਖੋਲਾ ਸੀ ਇਹ ਮੈਂ ਹੀ ਬਣਾਇਆ ਹੈ ਮੈਂ ਹੀ ਸ਼ਿੰਗਾਰਿਆ ਹੈ ਸੋ ਹੁਣ ਮੈਂ ਹੀ ਮਾਲਕ ਹਾਂ ਅਤੇ ਮੇਰਾ ਹੀ ਹੁਕਮ ਚੱਲੇਗਾ ਜਿਹੜਾ ਮੇਰਾ ਹੁਕਮ ਕਹਿਣਾ ਨਹੀਂ ਮੰਨੇਗਾ ਉਸ ਨੂੰ ਘਰੋਂ ਕੱਢ ਦਿੱਤਾ ਜਾਵੇਗਾ ਅੱਜ ਕੱਲ ਸਰਕਾਰੀ ਕਾਨੂੰਨ ਵੀ ਮੇਰੇ ਹੱਕ ਵਿੱਚ ਹੈ ਇਸ ਤਰ੍ਹਾਂ ਘਰ ਵਿੱਚ ਰਾਮ ਰੋਲਾ ਪੈ ਗਿਆ ਖਾਲਸਾ ਪੰਥ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੈ 239 ਸਾਲ ਲਾ ਕੇ ਗੁਰੂ ਸਾਹਿਬਾਂ ਨੇ ਖਾਲਸਾ ਪੰਥ ਦਾ ਮਹੱਲ ਉਸਾਰਿਆ ਤਕਰੀਬਨ 1 ਸਦੀ ਜਾਂ ਕਹਿ ਲਵੋ ਚਾਰ ਪੁਸ਼ਤਾਂ ਵਿੱਚ ਗੁਰੂ ਕੇ ਸਿੱਖ ਬੰਦ-ਬੰਦ ਕਟਵਾ ਕੇ ਖੋਪਰੀਆਂ ਲੁਹਾ ਤਰਖੜੀਆਂ ਦੀ ਸ਼ਾਨ ਸਹਿ ਕੇ ਘਾਰਿਆਂ ਦੀਆਂ ਕਤਲੇਆਮਾਂ ਨੂੰ ਸਹਿ ਕੇ ਇਸ ਮਹੱਲ ਨੂੰ ਬਚਾਈ ਰੱਖਿਆ ਇਸ ਦੀ ਸ਼ਾਨ ਨੂੰ ਦੁਨੀਆ ਵਿੱਚ ਚਮਕਾਇਆ ਉਹ ਇਤਿਹਾਸ ਸਿਰਜਿਆ ਕਿ ਦੁਨੀਆ ਅਸ਼-ਅਸ਼ ਕਰ ਉਠੀ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਤਾਂ ਸਰਬ ਸਾਂਝੀ ਵਾਲਤਾ ਦਾ ਅਜੇਹਾ ਰਾਜ ਕਾਇਮ ਕੀਤਾ ਗਿਆ ਕਿ ਇਤਿਹਾਸਕਾਰ ਦੰਗ ਰਹਿ ਗਏ ਪਰਮੇਸ਼ਰ ਦੀ ਖੇਡ ਐਸੀ ਵਰਤੀ ਕੁਦਰਤ ਨੇ ਹਾਲਾਤ ਐਸੇ ਪੈਦਾ ਕੀਤੇ ਜਿਸ ਤਰ੍ਹਾਂ ਦਾ ਅਤੇ ਜਿੰਨਾ ਪ੍ਰਚਾਰ ਹੋਣਾ ਚਾਹੀਦਾ ਸੀ ਹੋ ਨਾ ਸਕਿਆ ਅਸੀਂ ਕੁਝ 50 ਸਾਲ ਦਾ ਰਾਜ ਭੋਗ ਕੇ ਸੁਸਤਾ ਗਏ ਅਤੇ ਕਮਜ਼ੋਰੀਆਂ ਨੇ ਪਕੜ ਲਿਆ ਮਹਾਰਾਜਾ ਰਣਜੀਤ ਸਿੰਘ ਪਿੱਛੋਂ ਜਦ ਦੇਸੀ ਹਿੰਦੂ ਅਤੇ ਮੁਸਲਮਾਨ ਹਾਕਮਾਂ ਦੀ ਮਦਦ ਨਾਲ ਅੰਗਰੇਜ਼ਾਂ ਨੇ ਲਾਹੌਰ ਦੇ ਕਿਲੇ ਤੋਂ ਕੇਸਰੀ ਪਰਚਮ ਉਤਾਰ ਦਿੱਤਾ ਹਾਲਾਤ ਹੋਰ ਬਦਤਰ ਹੋ ਗਏ ਇੱਕ ਪਾਸੇ ਈਸਾਈ ਮਸ਼ੀਨਰੀਆਂ ਦੀ ਹਕੂਮਤ ਦੀ ਮਦਦ ਨਾਲ ਪ੍ਰਚਾਰ ਦੂਸਰੇ ਆਰੀਆ ਸਮਾਜੀਆਂ ਦੀ ਕੂਟਨੀਤੀ ਇੱਕ ਤੇ ਕੁਝ ਆਪਣੀਆਂ ਕਮਜ਼ੋਰੀਆਂ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਕੁਝ ਲੱਖ ਹੀ ਰਹਿ ਗਈ ਇੱਕ ਵਾਰ ਇੰਜ ਲੱਗਾ ਕਿ ਗੁਰੂਆਂ ਦੀ ਘਾਲਣਾ ਨਾਲ ਲਾਇਆ ਖਾਲਸਾ ਪੰਥ ਦਾ ਬੂਟਾ ਸੁੱਕ ਜਾਵੇਗਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਇੱਕ ਪਾਸੇ ਸਿੰਘ ਸਭਾ ਲਹਿਰ ਦੇ ਸੂਰਮੇ ਦਾ ਮੈਦਾਨ ਵਿੱਚ ਨਿਤਰੇ ਦੂਸਰੇ ਪਾਸੇ ਚੀਫ ਖਾਲਸਾ ਦੀਵਾਨ ਜਹੀਆਂ ਸੁਸਾਇਟੀਆਂ ਨੇ ਹੰਬਲਾ ਮਾਰਿਆ ਤੀਸਰੇ ਪਾਸੇ ਸੰਤ ਅਤਰ ਸਿੰਘ ਜੀ ਮਸਤੂਆਣਾ ਅਤੇ ਭਾਈ ਰਣਧੀਰ ਸਿੰਘ ਜਹੇ ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਵਰਗੀਆਂ ਹਸਤੀਆਂ ਨੇ ਆਪਣਾ ਜੀਵਨ ਪੰਥ ਦੇ ਲੇਖੇ ਲਾਇਆ ਅਤੇ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਭਾਈ ਕਾਨ ਸਿੰਘ ਜੀ ਭਾਈ ਜੋਧ ਸਿੰਘ ਜੀ ਪ੍ਰੋਫੈਸਰ ਸਹਿਬ ਸਿੰਘ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਅਤੇ ਡਾਕਟਰ ਗੰਡਾ ਸਿੰਘ ਜੀ ਵਰਗੇ ਵਿਦਵਾਨਾਂ ਦੀ ਅਣਥੱਕ ਮਿਹਨਤ ਸਦਕਾ ਸਿੱਖੀ ਸ਼ਾਨ ਫਿਰ ਹੁਲਾਰੇ ਖਾਣ ਲੱਗ ਪਈ ਚੀਫ ਖਾਲਸਾ ਦੀਵਾਨ ਦੇ ਉਦਮ ਸਦਕਾ ਜਗਾ ਜਗਾ ਖਾਲਸਾ ਸਕੂਲ ਅਤੇ ਕਾਲਜ ਖੁੱਲ ਗਏ ਕੁਝ ਸਰਕਾਰੀ ਸਕੂਲ ਕਾਲਜ ਹੋਂਦ ਵਿੱਚ ਆ ਗਏ ਇਨ੍ਹਾਂ ਸਕੂਲਾਂ ਕਾਲਜਾਂ ਵਿੱਚ ਸਿੱਖੀ ਸੋਚ ਨੂੰ ਪਰਨਾਏ ਵਿਦਵਾਨਾਂ ਨੇ ਭੀ ਪੰਥ ਦੀ ਬੜੀ ਸੇਵਾ ਕੀਤੀ ਅਤੇ ਪਿਛਲੀ ਸਦੀ ਦੇ ਅੰਤ ਤੱਕ ਸਾਰਿਆਂ ਨੇ ਬਗੈਰ ਕਿਸੇ ਭੇਦਭਾਵ ਤੋਂ ਰਲ ਮਿਲ ਕੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੇ ਉਪਰਾਲੇ ਕੀਤੇ ਪੱਛਮੀ ਵਿਦਿਆ ਦੇ ਆਉਣ ਨਾਲ ਹਰ ਗੱਲ ਨੂੰ ਵਿਗਿਆਨਿਕ ਢੰਗ ਨਾਲ ਪਰਖਿਆ ਜਾਣ ਲੱਗਾ ਦੂਸਰੇ ਪਾਸੇ ਗਦਰੀ ਬਾਬਿਆਂ ਨਾਲ ਰੂਸ ਦਾ ਲਾਲ ਝੰਡਾ ਵੀ ਪੰਜਾਬ ਅਤੇ ਸਿੱਖਾਂ ਵਿੱਚ ਪ੍ਰਵੇਸ਼ ਕਰ ਗਿਆ ਵਿਗਿਆਨਕ ਸੋਚ ਨੇ ਗੁਰਬਾਣੀ ਵਿਆਕਰਣ ਨੂੰ ਜਨਮ ਦਿੱਤਾ ਅਤੇ ਸਭ ਤੋਂ ਪਹਿਲਾਂ 1936-41 ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੇ ਉਦਮ ਸਦਕਾ ਵਿਆਕਰਣ ਅਨੁਸਾਰ ਸਮੁੱਚੀ ਬਾਣੀ ਦਾ ਚਾਰ ਭਾਗਾਂ ਵਿੱਚ ਸ਼ਬਦਾਰਥ ਸੰਗਤਾਂ ਨੂੰ ਪ੍ਰਾਪਤ ਹੋਇਆ ਜੋ ਲਗਾਤਾਰ ਹੁਣ ਤੱਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਾਇਆ ਜਾ ਰਿਹਾ ਹੈ ਇਸ ਸ਼ਬਦਾਰਥ ਵਿੱਚ ਸਿੱਖੀ ਪਰੰਪਰਾਵਾਂ ਨੂੰ ਸਤਕਾਰ ਦਿੱਤਾ ਗਿਆ ਹੈ ਅਤੇ ਗੁਰੂ ਸਹਿਬਾਨਾਂ ਦੇ ਜੀਵਨ ਸੰਬੰਧਿਤ ਪੰਥ ਪ੍ਰਵਾਨਿਤ ਘਟਨਾਵਾਂ ਨੂੰ ਸਵੀਕਾਰਿਆ ਗਿਆ ਹੈ ਇਸ ਪਿੱਛੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਅਣਥੱਕ ਮਿਹਨਤ ਸਦਕਾ ਗੁਰਬਾਣੀ ਵਿਆਕਰਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਪਣ ਰਾਹੀਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਕਾ 10 ਭਾਗਾਂ 'ਚ ਪ੍ਰਕਾਸ਼ਿਤ ਹੋਇਆ ਅਤੇ ਪੰਥ ਪ੍ਰਵਾਨਿਤ ਹੋ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਸਨਮਾਨਿਆ ਗਿਆ ਤੀਸਰੇ ਪਾਸੇ ਕਮਿਊਨਿਸਟ ਵਿਚਾਰਧਾਰਾ ਸਿੱਖੀ ਵਿੱਚ ਆਉਣ ਨਾਲ ਅਤੇ ਸਰਦਾਰ ਗੁਰਬਖਸ਼ ਸਿੰਘ ਜੀ ਦੀ ਚਲਾਈ ਪ੍ਰੀਤ ਲੜੀ ਦਾ ਸਦਕਾ ਸਕੂਲਾਂ ਅਤੇ ਕਾਲਜਾਂ ਦਾ ਸਿੱਖੀ ਵਰਗ ਦਾ ਬਹੁਤ ਹਿੱਸਾ ਕਮਿਊਨਿਸਟ ਵਿਚਾਰਧਾਰਾ ਦੀ ਵਿਗਿਆਨਿਕ ਸੋਚ ਨੇ ਨਿਗਲ ਲਿਆ ਜਿੱਥੇ ਪਿਛਲੀ ਸਦੀ ਦੇ ਪਹਿਲੇ ਅੱਧ ਦੇ 80% ਸਿੱਖ ਤੁਰ ਅੰਦਰੋਂ ਗੁਰੂ